ਦੋਰਾ ਸ਼ਾਜਾਂ ਪੁਰ ਮੈਂ ਉਤੀ ਇੱਕ ਪਟੂਆ ਕੀ ਨਾਰੇ ਆ ਚਰਿਤ੍ਰ ਤਿਨ ਜੋਕਰਾ ਸੋ ਤੁਹ ਕਹੋ ਸੁਧਾਰੇ ਅੜਿਲ ਪ੍ਰੀਤ ਮੰਜਰੀ ਤ੍ਰੀ ਕੋ ਨਾਮ ਬਖਾਨੀਅਤ ਸੈਨਾ ਪਤ ਤੇ ਪਤ ਕੋ ਨਾਮ ਸੁਜਾਨੀਅਤ ਵੀਰ ਪੱਦਰ ਨਰ 100 ਹਿਤ ਤਾ ਕੋ ਭਇਓ ਹੋ ਪਠੇ ਸਾਹਤਰੀ ਬੋਲੇ ਤਾਹੇ ਨਿਜ ਘਰ ਲਇਓ ਚਉਪਈ ਅਦਿਕ ਤਵਨ ਸੋ ਨੇਹ ਲਗਾਇਓ ਸਵਾ ਪਾਇ ਕਰ ਕੇਲ ਮਚਾਇਓ ਤਬ ਲੋ ਆਉਤ ਪਟਵਾ ਪਇਓ ਮਿੱਤਰ ਡਾਰ ਮਾਟ ਮਹਿ ਦਇਓ ਦੁਐ ਤਰਬੂਜਨ ਰਖ ਘਟ ਮਾਹੀ ਇਕ ਕਾਟਿਓ ਇਕ ਕਾਟਿਓ ਨਾਹੀ ਗੁੱਦਾ ਭਖਿਓ ਖੱਪਰ ਸਿਰ ਧਰਿਓ ਦੁਤੀਆ ਲੈ ਤੇ ਉਪਰ ਜਰਿਓ ਇਹੀ ਵਿਖੈ ਪਟਵਾ ਗ੍ਰਹਿ ਆਇਓ ਬੈਠ ਖਾਤ ਪਰ ਪ੍ਰਮੁੱਧ ਬਿਠਾਇਓ ਕਹਿਓ ਪਾਛੇ ਕਛ ਤਰਨ ਤਿਹਾਰੇ ਅਬ ਆਗੇ ਤੇ ਤਰੋ ਹਮਾਰੇ ਜਾਵੇ ਭਾਂਤਰੀਆ ਸੁਨ ਪਾਇਓ ਕਾੜਤਾ ਹੈ ਤਰਬੂਜ ਖੁਲਾਇਓ ਮਿੱਤਰ ਲੈ ਤੇ ਕੋ ਅਤਿ ਡਰਾ ਹਮਰੋ ਘਾਤਰੀਆ ਇਨ ਕਰਾ ਕਾੜਤਾ ਹੈ ਤਰਬੂਜ ਖੁਲਾਇਓ ਪੁਨ ਪਟੁਆ ਸੋ ਭੋਗ ਕਮਾਇਓ ਕੇਲ ਕਮਾਇ ਟਾਰ ਤੇ ਦਇਓ ਮਿੱਤਰੈ ਕਾੜ ਖਾਟ ਪਰ ਲਇਓ ਬਹੁਰ ਮਿੱਤਰ ਸੋ ਭੋਗ ਕਮਾਇਓ ਮੂਰਖ ਨਾਥ ਨਾ ਕਛ ਛਲ ਪਾਇਓ ਦੁਤੀਏ ਬਾਜਤਾ ਸੋ ਰਤਿਮਾਨੀ ਦੂਜੇ ਕਾਨ ਨਾ ਕਿਨਹੂ ਜਾਨੀ ਇਤ ਸ੍ਰੀ ਤ੍ਰਿਤ੍ਰਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 41ਵਾਂ ਚਰਿਤ੍ਰ ਸਮਾਪਤ ਮਸਤ ਸੁਭ ਅਫਜੂ ਦੋਹਰਾ ਏਕ ਪੀਰ ਮੁਲਤਾਨ ਮੈਂ ਸੁਤ ਬਿਨਤਾ ਕੀ ਤ੍ਰੀ ਸੋ ਝੂਰਤ ਨਿਜ ਚਿਤ ਮਹਿ ਬਿਰਧ ਨਿਰਖ ਕਰ ਪੀ ਅੜਿਲ ਰੋਸਤਮ ਕਲਾ ਤਰਨ ਕੋ ਨਾਮ ਬਖਾਨੀਐ ਸੇਖ ਅਨਾਇਤ ਭਰਤਾ ਤਾ ਕੋ ਜਾਣੀਐ ਅਦਕ ਬਿਰਦ ਤੇ ਭੋਗ ਨਾ ਤਾਸੋ ਹੋਇ ਸਕੈ ਹੋ ਚੜਤ ਖਲਤ ਹੋਇ ਗਿਰਤ ਬਾਏ ਮੁਖ ਅਤ ਥਕੈ ਚਉਪਈ ਇਕ ਦਿਨ ਪੀਰ ਪਾਸ ਤਰੇ ਗਈ ਅਦਕ ਦੁਖੈ ਸੋ ਰੋਵਤ ਭਈ ਤਾਤੇ ਮੰਗ ਲਉਂਗ ਇਕ ਲਇਓ ਨੇ ਕਹਾ ਗਰਭਵਤੀ ਠਹਰਾਇਓ ਭੋਗ ਖੁਦਾਇਨ ਭੈ ਕਮਾਇਓ ਜੋਰਾ ਵਰੀ ਗਰਭ ਰਖਵਾਇਓ ਨੌ ਮਾਸਨ ਪਾਛੇ ਸੁਤ ਭਇਓ ਸਕਲ ਮੁਰੀਦਨ ਤਾਹ ਉਡਿਓ ਦੋਹਰਾ ਪੀਰ ਬਚਨ ਜੋ ਤੁਮ ਕਹਿਓ ਲੌਂਗ ਦਿਓ ਤ੍ਰਿਯ ਹਾਥ ਤਾਂ ਤੇ ਸੁਤ ਉਪਜੋ ਸਦਨ ਕਿਰਪਾ ਤਿਹਾਰੀ ਸਾਥ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 42ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਕਾਗਜ ਕਛੂ ਖਰੀਦ ਕੇ ਪੂਰਵ ਗਇਓ ਪਠਾਨ ਏਕ ਗੁਲਾਮ ਖਰੀਦ ਕਰ ਰਾਖਸ ਗ੍ਰਹਿ ਮੈਂ ਆਨ ਚਉਪਈ ਏਕ ਪਠਾਨ ਨਾਰਿ ਤੇ ਬਰੀ ਆਵਲੋ ਰਤ ਤਾਸੋ ਨਹਿ ਕਰੀ ਤਾਸੋ ਵਚਨ ਗੁਲਾਮ ਸੁਨਾਏ ਇਹ ਤੇਰੇ ਪਤ ਕੇ ਦਸ ਖਾਏ ਅੜਿਲ ਮਿਰਜ਼ਾ ਖਾਨ ਪਠਾਨ ਨਾਮ ਤੇ ਜਾਨੀਐ ਆਛੋ ਬੀਬੀ ਸੰਖਿਆ ਨਾਰ ਪਛਾਨੀਐ ਗਾਜੀਪੁਰ ਕੇ ਮਾਂ ਸੋਤੇ ਦੂਰ ਹੈ ਹੋ ਜਿਨ ਕੀ ਕਥਾ ਸੁਧਾਰ ਤਵਾਗੇ ਹਮ ਕਹੈ ਦੋਰਾ ਬਹਰੋ ਕਈ ਪਠਾਨ ਸੋ ਇਮ ਗੁਲਾਮ ਤਿਨ ਬਾਤ मैं ए त्रिय डायन सुनी क्यों या के तट जात अड़िल त्रिय सो वचन गुलाम उचारे जाय कर तुम सो ने बढ़ाए कही हम आय कर जब या को सुख सो सोयो लह लीजियो हो तब या के खाइन पर दृष्ट सो की कीजियो चहो पई इम चेरे तिन बचन उचारो सुन साहिब तय कहो हमारो जब यह तोय सो यो लख लय है तब तेरे दो अंड चबय हैं ਬਤੀਆ ਤੇ ਪਠਾਨ ਚਿਤ ਧਾਰੇ ਵਾਤਰੀਏ ਸੋਨੈ ਪ੍ਰਗਟ ਉਚਾਰੀ ਸੰਗ ਲੈ ਜਬ ਤਿਹ ਪਤ ਸਵੈ ਗਇਓ ਤਬ ਸਿਮਰਨ ਤਿਹ ਕੋ ਬਜ ਭਇਓ ਹੀਰਣ ਅੰਡ ਤ੍ਰਿਆ ਕਰ ਡਾਰਿਓ ਪਤ ਚਮਕਿਓ ਕਰ ਖੜਕ ਸੰਭਾਰਿਓ ਤਬ ਹੀ ਤ੍ਰੀਤਾ ਕਹ ਹਨ ਦਿਓ ਬਹਰੋ ਨਾਸ ਆਪਨੋ ਕੀਓ ਦੋਹਰਾ ਖਾਨ ਪਠਾਨੀ ਆਪ ਮੈਂ ਲਰ ਮਰ ਭਏ ਪ੍ਰੇਤ ਨਾਸ ਦੂਨ ਕੋ ਹੋਇ ਗਇਓ ਵਾ ਗੁਲਾਮ ਕੇ ਹੇਤ ਇਹ ਸ੍ਰੀ ਚਰਿਤ੍ਰ ਵਿਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 43 ਸੋਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਬਈ ਬਨਿਆ ਏ ਕੋੜ ਛੇ ਰਹੀ ਅਦਕ ਤਾ ਕੇ ਜਗ ਕਹੀ ਤਿਲਕ ਮੰਜਰੀ ਤਾਕੀ ਨਾਰੀ ਚੰਦਰ ਲਈ ਜਾਤੇ ਵਿਜਾਰੀ ਦੋਹਰਾ ਏਕ ਤਹਾਂ ਰਾਜਾ ਰਹੇ ਅਮਿਤ ਤੇਜ ਕੀ ਖਾਨ ਚੰਦਰ ਸੂਰਜ ਰਿਸ ਕਰੈ ਅਦਕ ਆਪ ਤੇ ਜੋ ਬਈ ਸੋਤਰੇ ਨਿਰਖ ਰਾਏ ਛਬ ਅਟਕੀ ਭੂਲ ਗਈ ਸਭੀ ਸੁਧ ਘਟ ਕੀ ਅਤਕ ਨੇਹ ਰਾਜਾ ਸੋ ਠਾਨਿਓ ਤਾਂ ਕਾ ਭਵਨ ਆਪਨੋ ਆਨਿਓ ਵੀਰ ਕੇ ਸੋ ਭੋ ਕਮਾਇਓ ਅਦਖ ਹਿਰਦੈ ਮੈਂ ਸੁਖ ਉਪਜਾਇਓ ਚਿਮਟ ਚਿਮਟ ਤਾਸ ਰਤ ਕਰੀ ਪਾਂਤ ਪਾਂਤ ਕੇ ਭੋਗਨ ਕਰੀ ਕੇਲ ਕਰਤ ਸੋ ਪਤਿ ਆਇਓ ਬੜੇ ਸੰਦੂਕ ਵਿਖੈ ਤੇ ਪਾਇਓ ਆਪ ਨਾਸ ਸੋ ਬਚਨੋ ਚਾਰੇ ਸੁਨੋ ਬੈਨ ਤੁਮ ਪੀਏ ਪਿਆਰੇ ਦੋਹਰਾ ਜਾਰ ਹਮਾਰੋ ਚੋਰ ਤਵ ਯਾ ਸੰਦੂਖ ਕੇ ਮਾਹੇ ਛੋਰ छोर ਇਹ ਦੇਖੀਐ ਕਹੋ ਸੋ सो वाहे ਚਉ ਬਈ ਸੁਣ ਨਿਰਪ ਅਧਿਕ ਤਰਾਸ ਤਿਨ ਧਾਰਿਓ ਆਜ ਨਾਰਿ ਮੋ ਕੋ ਇਨ ਮਾਰਿਓ ਛੋਰ ਸੰਦੂਕ ਮੈਂ ਗਹਿ ਲੈ ਹੈ ਕਾਰ ਕਿਰਪਾਨ ਭੈ ਬਦ ਕਹਿ ਹੈ ਕੁੰਜੀ ਡਾਰ ਸ਼ਾ ਢਿਗ ਦੀਨੀ ਦ્વੈ ਕਰ ਜੋਰ ਬੇਨਤੀ ਕੀਨੀ ਜਾਰ ਸੰਦੂਕ ਛੋਰ ਲਖ ਲੀਜੈ ਮੋ ਬਤਿਆ ਕਰ ਸਾਚ ਪਤੀ ਜੈ ਦੋਰਾ ਜਬ ਸੰਧੂ ਛੋਰਨ ਲਗਾ ਲੈ ਕੁੰਜੀ ਕਾ ਹਾਥ ਬਹੁਤ ਤ੍ਰਿਆ ਐਸੇ ਕਾ ਬਚਨ ਪਿਆ ਕੇ ਸਾਥ ਚਉਪਈ ਦੂਹ ਆਤਾ ਕੇ ਸਿਰ ਮਾਰੀ ਗਈ ਸ਼ਾਹ ਮਤ ਸਗਲ ਤਿਹਾਰੀ ਜੋ ਯਾਸੋ ਮੈਂ ਭੋਗ ਮੈਂ ਹੋ ਤੋ ਤੋ ਕਹੋ ਕੇ ਭਾਂਤ ਬਤੈ ਹੋ ਦੋਹਰਾ ਐਸੇ ਬਚਨ ਬਖਾਨ ਕਰ ਮੂਰਖ ਦਿਆ ਉਠਾਏ ਬਹੁ ਰਾਏ ਸਿਉ ਰਤ ਕਰੀ ਹਿਰਦੈ ਹਰ ਕੋ ਬਜਾਏ ਨਿਰਭਸੋਂ ਕੇਲ ਕਮਾਏ ਕਰ ਗ੍ਰਹਿ ਕਹ ਦਇਓ ਪਠਾਏ ਬੋਰ ਸੁਖੀ ਵੈ ਪੁਰਬਸੀ ਸ਼ਾਹ ਲਇਓ ਘਰ ਲਾਏ ਇਤ ਸ੍ਰੀ ਚਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 44 ਸੋ ਚਿਤ੍ਰ ਸਮਾਪਤ ਮਸਤ ਸੋ ਮਸਤ ਅਪਜੂ ਚਉਪਈ ਏਕ ਜਾੜ ਦਿੱਲੀ ਮੈਂ ਰਹਿ ਨੈਨੋ ਨਾਮ ਜਗਤ ਤੇ ਕਹੈ ਏਕ ਨਾਮ ਤਾ ਕੇ ਕਲਹਾਰੀ ਤਾ ਕੋ ਰਹਤ ਪ੍ਰਾਨ ਤੇ ਪਿਆਰੀ ਸ੍ਰੀ ਤ੍ਰਿਏ ਰਾਜ ਮਤੀ ਤੇ ਨਾਮਾ ਨੈਨੋ ਨਾਮ ਜਾਟ ਕੀ ਮਾਮਾ ਸ਼ਹਿਰ ਜਹਾਨਾ ਬਾਦ ਬਸੈ ਵੇ ਦਰਵਾਨ ਦੁਤਮਾਨ ਰਹਿ ਵੇ ਸੌਦਾ ਕਾਰਨ ਤਾਹੇ ਪਠਾਇਓ ਏਕ ਰੁਪਈਆ ਹਾਥ ਦਿਵਾਇਓ ਏਕ ਉਤੋ ਤੇ ਠਾਂ ਕੋ ਜੋਗੀ ਨਾਗੀ ਕਰ ਨਾਰੀ ਤਿਨ ਭੋਗੀ ਦੋਹਰਾ ਛੋਰ ਗਾਂਠ ਤਾ ਕੇ ਸਿੱਖਨ ਰੁਪਈਆ ਲਿਓ ਚੁਰਾਏ ਛਾਰ ਤਾ ਮੈਂ ਤਰੀ ਤਾ ਕੀ ਠੌਰ ਬਨਾਏ ਚੌਪਈ ਭੋਗ ਕਮਾਏ ਬਹੁਰ ਤ੍ਰਿਆਈ ਸੌਦਾ ਕਾਰਨ ਪੁਨ ਘਰ ਧਾਈ ਲੋਗਨ ਤੇ ਅਤ ਹੀ ਸ਼ਰਮਾਈ ਛਾਰ ਓਰ ਨਹਿ ਦ੍ਰਿਸ਼ਟ ਚਲਾਈ ਦੋਰਾ ਬਿਨ ਸੌਦਾ ਆਵਤ ਭਈ ਤੀਰ ਪਿਆ ਕੇ ਨਾਰੇ ਛੋਰ ਗਾਂਠ ਦੇਖੈ ਕਹਾ ਤਾ ਮੈਂ ਨਿਕਸੀ ਛਾਰ ਪਈ ਕਰ ਰੁਪਈਆ ਮੋਰੇ ਤੁਮ ਦਇਓ ਸੌਦਾ ਲਿਆਉਣ ਕਾਜ ਪਠਾਇਓ ਰੁਪਈਆ ਗਿਰਾ ਰਾਹ ਮੈਂ ਜਾਈ ਲੋਗ ਬਿਲੋਕ ਲਾਜ ਮੋਹਿ ਆਈ ਦੋਰਾ ਛਾਰ ਸਹਿਤ ਮੈਂ ਸੋ ਗਇਓ ਗੋਦ ਲਾਜ ਤੇ ਡਾਰ ਤੁਮ ਹਾਥਨ ਸੋ ਖੋਜ ਕਰ ਜਾ ਤੇ ਲਿਓ ਨਿਕਾਰੇ ਮੂੜ ਨਾਏ ਕਛ ਨਾ ਲਖਾ ਖੋਜਣ ਲਾਗਾ ਛਾਰ ਸੋ ਨਾ ਲਹਾ ਚੁਪ ਹੋਇ ਰਹਾ ਸਕਿਆ ਨਾ ਭੇਦ ਵਿਚਾਰੇ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 45ਵਾਂ ਚਰਿਤ੍ਰ ਸਮਾਪਤ ਮਸ ਸੋ ਮਸਤ ਅਪਜੂ ਦੋਹਰਾ ਕਾਜੀ ਇੱਕ ਕਸ਼ਮੀਰ ਮੈਂ ਕੀ ਇਸਤਰੀ ਏਕ ਜੰਤਰ ਮੰਤਰ ਅਰ ਬਸੀ ਘਰ ਜਾਣ ਹੁਤੀ ਅਨੇਕ ਚੌਪਈ ਅਦਲ ਮੁਹੰਮਦ ਨਾਮ ਤਮਨ ਪਾਤੀ ਨਿਆਇ ਸ਼ਾਸਤਰ ਕੇ ਬੀਚ ਨਿਪੁਨ ਯਤ ਨੂਰਮ ਬੀਬੀ ਨਾਰ ਤਮਨ ਘਰ ਜਾ ਕੇ ਸਾਥ ਰਵਤ ਨਿਤ ਨਰ ਤਿਨ ਇੱਕ ਜਾਟ ਪੈ ਰਤ ਠਾਨੀ ਕਛ ਕਾਜੀ ਕੀ ਕਾਨ ਨਾ ਮਾਨੀ ਹਜਰਤ ਆਏ ਤਵੈ ਲਗ ਗਇਓ ਮਿੱਤਰੈ ਬਾਂਧ ਖਾਟ ਤਰ ਲਿਓ ਦੋਹਰਾ ਆ ਵਾਇਤ ਭਈ ਜਾਟ ਖਾਟ ਤਰ ਬਾਂਦੇ ਕਾਜੀ ਕੋ ਮੋਇਤ ਕੀਆ ਬਾਣ ਦ੍ਰਿਗਨ ਕੇ ਸਾਂਦੇ ਚਉ ਚਉਪਈ ਖਾਟ ਉਪਰ ਕਾਜੀ ਬੈਠਾਇਓ ਕਾਮ ਤੇਲ ਤਾਸੋ ਬਜਾਇਓ ਤਾਕੀ ਕਾਨ ਨਾ ਆਨਤ ਮਨੈ ਮੂਰਖ ਚੋੜ ਚਟਾਕਨ ਗਨੈ ਦੋਹਰਾ ਕਾਮ ਭੋ ਕਰ ਕਾਜਿਆ ਦੀਨਾ ਬਹੁਰ ਉਠਾਏ ਖਾਟ ਤਰੇ ਤੇ ਕਾੜ ਕਰ ਜਾਟ ਲਿਓ ਉਰ ਲਾਏ ਚਉਪਈ ਸੁਣ ਲੈ ਮੀਤ ਬਜਨ ਤੈ ਮੇਰਾ ਮੈਂ ਕਾਜੀ ਖਾ ਬਹੁਤ ਲਬੇਰਾ ਤਾ ਕਾ ਬਹੁ ਜੂਤਨ ਸੋ ਮਾਰਾ ਤਾ ਤੇ ਉਠ ਤਤਰਾ ਕੋ ਭਾਰਾ ਦੋਰਾ ਜੋ ਵੈ ਤਰਾਕ ਪਨੀਨ ਕੇ ਪਰੈ ਤਿਹਾਰੇ ਕਾਨ ਤੋ ਹਮ ਸਾਚ ਤਿਸੈ ਹਨਾ ਲੀਜੋ ਹਿਰਦੈ ਪਛਾਨ ਸਤ ਸਤ ਤਿਨ ਕਹਾ ਹਮ ਸੁਨੇ ਤਰਾ ਕੇ ਕਾਨ ਸੀਸ ਖੁਰਕ ਗ੍ਰਹਿ ਕੋ ਗਏ ਭੇਦ ਨਾ ਸਕਾ ਪਛਾਨ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਬਾਦੇ 46 ਚਰਿਤ੍ਰ ਸਮਾਪਤ ਮਸਤ ਸੋ ਮਸਤ ਅਵਜੂ ਚੌਪਈ ਕਥਾ ਏਕ ਸ਼ਰਵਨਨ ਹਮ ਸੁਨੀ ਹਰੀਆ ਬਾਦ ਏਕ ਤ੍ਰਿ ਗੁਨੀ ਬਾਦਲ ਕਰ ਨਾਮ ਕ੍ਰਿਤੇ ਤਿਹ ਕੋ ਜਾਣਤ ਹੈ ਸਿਗਰੋ ਜਗ ਜੇ ਕੋ ਏਕ ਮੁਗਲ ਤਨ ਤਾਂ ਬੁਲਾਇਓ ਆਛੋ ਭੋਜਨ ਤਾਹੇ ਖਵਾਇਓ ਤਾਹੇ ਭਜਨ ਕਾ ਹਾਥ ਬਸਾਰਾ ਤਬ ਤ੍ਰਿਏ ਤਾਹੇ ਜੂਤੀਨ ਮਾਰਾ ਮਾਰ ਮੁਗਲ ਕੂਕ ਤੇਮ ਧਾਈ ਯਾ ਸੁਨ ਬੈਨ ਪ੍ਰਜਾ ਮਿਲ ਆਈ ਕਰ ਸਮੋਧ ਤਿਨ ਧਾਮ ਪਠਾਇਓ ਜਾ ਕੇ ਕੰਠ ਟੂਕ ਫਸ ਗਇਓ ਦੋਹਰਾ ਚੇਤ ਮੁਗਲ ਜਬ ਹੀ ਭਇਆ ਸੀਸ ਰਹਿਓ ਨਿਉਰਾਏ ਅਤ ਲਜਤ ਜੀ ਮੈਂ ਭਇਆ ਬੈਨ ਨਾ ਭਾਖਿਓ ਜਾਏ ਆਮੈ ਯਹ ਉਵਾਰਿਆ ਸੀਤਲ ਬਾਰ ਪਿਆਏ ਸਭ ਸੋ ਐਸੀ ਭਾਂਤ ਕਹੈ ਤਾ ਕੋ ਦਿਆ ਉਠਾਏ ਇਤ ਸ੍ਰੀ ਚਿਤ੍ਰ ਬਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 47 ਸੋ ਚਿਤ੍ਰ ਸਮਾਪਤ ਮਸ ਸੋ ਮਸਤੇ ਅਭਜੂ